सत्य ਸੂਰਤ ਬਿਰਤਾ ਗੱਦੀ ਪਰ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੋ ਰਹੀ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਰਹਿਮਤ ਕਿਰਪਾ ਕੀਤੀ ਹੈ ਆਪਾਂ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ ਤੇ ਗੁਰੂ ਚਰਨਾਂ ਵਿੱਚ ਗੁਰੂ ਸਤ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਜਿਹੜਾ ਅੰਮ੍ਰਿਤ ਵੇਲੇ ਆਪਾਂ ਨੂੰ ਹੁਕਮਨਾਮਾ ਪ੍ਰਾਪਤ ਹੋਇਆ ਹੈ ਰੋਜ਼ਾਨਾ ਹੀ ਇਹਨਾਂ ਅਸਥਾਨਾਂ ਤੇ ਆਪਾਂ ਹਾਜ਼ਰ ਹੋ ਕਰਕੇ ਤੇ ਉਸ ਦੀ ਕਥਾ ਵਿਚਾਰਾ ਸਰਵਣ ਕਰਦੇ ਆ ਅੱਜ ਦਾ ਜਿਹੜਾ ਪਾਵਨ ਸ਼ਬਦ ਪਾਵਨ ਹੁਕਮਨਾਮਾ ਇਹ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਉਹਨਾਂ ਦੀ ਪਵਿੱਤਰ ਬਾਣੀ ਦਾ ਹੈ ਗੁਰੂ ਪਿਆਰੀ ਸਾਹਿਬ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਰਹਿਮਤ ਕਿਰਪਾ ਦਾ ਸਦਕਾ ਜਿਹੜਾ ਪਾਵਨ ਪਵਿੱਤਰ ਹੁਕਮਨਾਮਾ ਹੈ ਇਸ ਪਾਵਨ ਹੁਕਮਨਾਮੇ ਦੇ ਅੰਦਰ ਆਪਣੇ ਭਗਤ ਰੱਬ ਦੇ ਭਗਤ ਰੱਬ ਦੇ ਜਨਾਂ ਦੀ ਗੱਲ ਕੀਤੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਗੁਰੂ ਤੇ ਭਰੋਸਾ ਨਹੀਂ ਹੁੰਦਾ ਪਰਮਾਤਮਾ ਦੇ ਸਿਮਰਨ ਭਜਨ ਤੇ ਭਰੋਸਾ ਨਹੀਂ ਹੁੰਦਾ ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਇੱਥੇ ਗੁਰੂ ਸਾਹਿਬ ਜੀ ਨੇ ਭਗਤਾਂ ਦੀ ਗੱਲ ਕੀਤੀ ਜਨ ਸੇਵਕਾਂ ਦੀ ਗੱਲ ਕੀਤੀ ਕਿ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਤੇ ਕਿਵੇਂ ਕਿਵੇਂ ਬਖਸ਼ਿਸ਼ਾਂ ਰਹਿਮਤਾਂ ਗੁਰੂ ਕਰਦਾ ਹੈ ਸਤਿਗੁਰੂ ਦੀ ਰਹਿਮਤ ਕਿਰਪਾ ਕਰਨਾ ਆਓ ਇਸ ਪਾਵਨ ਸ਼ਬਦ ਨੂੰ ਆਰੰਭ ਤੋਂ ਆਪਾਂ ਆਰੰਭ ਕਰਕੇ ਇਸ ਦੇ ਨਾਲ ਨਾਲ ਵਿਚਾਰ ਅਤੇ ਮੂਲ ਪਾਠ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਕਰਨਾ ਆਪਾਂ ਨੂੰ ਕਥਾ ਵਿਚਾਰਾਂ ਸੁਣਨ ਅਤੇ ਸੁਣਾਉਣ ਦੀ ਗੁਰੂ ਸਾਹਿਬ ਦੀ ਸਮਰੱਥਾ ਬਖਸ਼ਿਸ਼ ਕਰ ਦੇਣਾ ਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਧੋਰੀ ਵਿੱਚ ਪਵਾਈਏ ਇਕਾਗਰਤਾ ਬਣਾਉਣ ਤੇ ਗੱਜ ਕੇ ਜੱਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾ ਇਸੇ ਤਰ੍ਹਾਂ ਇੱਥੇ ਆਇਆ ਤੇ ਤੁਕੀ ਤੁਕੀ ਦਾ ਅਰਥ ਹੈ ਪੰਕਤੀ ਇਹ ਜਿਹੜਾ ਪਾਵਨ ਸ਼ਬਦ ਹੈ ਇਹਦੇ ਵਿੱਚ ਜਿਹੜੀਆਂ ਰਹਾਉ ਵਾਲਿਆ ਪੌੜੀਆਂ ਨੇ ਰਹਾਉ ਵਾਲਾ ਬੰਦ ਹੈ ਉਹਦੀਆਂ ਦੋ ਪੰਕਤੀਆਂ ਨੇ ਬਾਕੀ ਇਹ ਜਿੰਨਾ ਸ਼ਬਦ ਹੈ ਜਿੰਨਾ ਪੌੜੀਆਂ ਨੇ ਉਹਨਾਂ ਦੀਆਂ ਹਰ ਇੱਕ ਪੌੜੀ ਦੀਆਂ ਤਿੰਨ ਟਿਕਾਉਣ ਦੀਆਂ ਤਿੰਨ ਪੰਕਤੀਆਂ ਦੇ ਨਾਲ ਉਚਾਰਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਕਰਕੇ ਇਹਨੂੰ ਉਚਾਰਨ ਕੀਤਾ ਤੇ ਤੁਕੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਤੇ ਤੁਕੀ ਦੇ ਸਰਲੇਖ ਵਿੱਚ ਉਚਾਰਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋਟਾ ਮੰਗਲ ਕਰਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਪ੍ਰਮਾਤਮਾ ਇੱਕ ਹੈ ਓਮਕਾਰ ਜਿਹੜਾ ਸਾਰਿਆਂ ਦਾ ਪ੍ਰਕਾਸ਼ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਸਾਰਿਆਂ ਨੂੰ ਇਸੇ ਤਰ੍ਹਾਂ ਬਣਾਉਣ ਵਾਲਾ ਹੈ ਸਤਿਗੁਰ ਪ੍ਰਸਾਦ ਐਸਾ ਵਾਹਿਗੁਰੂ ਪ੍ਰਮਾਤਮਾ ਜਿਹੜਾ ਇੱਕ ਸੱਚੇ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਪਿਆਰੀ ਸਾਹਿਬ ਸੰਗਤ ਜੀ ਜਿਸ ਵਕਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਸੀ ਨਾ ਤੇ ਅਕਬਰ ਬਾਦਸ਼ਾਹ ਦਾ ਬਹੁਤ ਵੱਡਾ ਵਜ਼ੀਰ ਸੀ ਬੀਰਬਲ ਬੀਰਬਲ ਜਿਹੜਾ ਸੀ ਉਹਨੇ ਆਪਣੇ ਗੰਢ ਟੁੱਟ ਕਰਕੇ ਤੇ ਅਕਬਰ ਬਾਦਸ਼ਾਹ ਦੇ ਨਾਲ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹ ਉਹਨੇ ਮਤਾ ਪਕਾ ਲਿਆ ਕਿ ਜਿੰਨੇ ਹਿੰਦੂ ਨੇ ਦੋਦੀ ਵਾਲੇ ਨੇ ਉਹਨਾਂ ਹਿੰਦੂਆਂ ਦੇ ਕੋਲੋਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਾ ਕਰਕੇ ਤੇ ਇੱਕ ਇੱਕ ਰੁਪਈਆ ਟੈਕਸ ਲੈਣਾ ਉਹ ਚੱਲਦਾ ਚੱਲਦਾ ਹੋਇਆ ਪਿੰਡਾਂ ਵਿੱਚ ਆਇਆ ਉਹਨਾਂ ਦੇ ਨਾਮ ਦਰਜ ਕਰੀ ਗਿਆ ਵੀਰ ਬਲ ਨਾਮ ਦਰਜ ਕਰਦਾ ਕਰਦਾ ਹੋਇਆ ਉਹ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਆਇਆ ਜਦੋਂ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਆਇਆ ਤੇ ਆਉਣ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਿੰਨੀ ਨਗਰੀ ਵਸਾਈ ਸੀ ਉਹਦੇ ਵਿੱਚ ਜਿਹੜੇ ਹਿੰਦੂ ਵਸਦੇ ਸਨ ਉਹਨਾਂ ਨੂੰ ਆ ਕਰਕੇ ਬਲ ਨੇ ਇਕੱਠਿਆਂ ਕਰਕੇ ਆਪਣੇ ਕੋਲ ਸੱਦਿਆ ਛੱਡ ਕਰਕੇ ਆਪਣੇ ਕੋਲ ਤੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਨੂੰ 1 ਇੱਕ ਰੁਪਈਆ ਟੈਕਸ ਦਿਓ ਉਹਨਾਂ ਨੇ ਕਿਹਾ ਕਿ ਇਹ ਨਗਰੀ ਜਿਹੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਹੈ ਤੇ ਇਸ ਕਰਕੇ ਇਸ ਨਗਰੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਵਸਾਇਆ ਹੈ ਇਸ ਨਗਰੀ ਦੇ ਅੰਦਰ ਇਸੇ ਪ੍ਰਕਾਰ ਗੁਰੂ ਦਾ ਲੰਗਰ ਵੀ ਚੱਲਦਾ ਹੈ ਗੁਰੂ ਦੀ ਸੇਵਾ ਵੀ ਚੱਲਦੀ ਹੈ ਅਸੀਂ ਵੀ ਲੰਗਰ ਛਕਦੇ ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਇਸ ਕਰਕੇ ਅਸੀਂ ਇਹ ਟੈਕਸ ਦੇਣਾ ਸਾਡੇ ਵਾਸਤੇ ਨਹੀਂ ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਸਾਰਾ ਕੁਝ ਹੈ ਉੱਥੇ ਵੀਰ ਬਲ ਜਿਹੜਾ ਸੀ ਕਹਿਣ ਲੱਗਾ ਕਿ ਮੈਂ 1 ਰੁਪਈਆ ਟੈਕਸ ਜ਼ਰੂਰ ਲੈ ਕੇ ਜਾਵਾਂਗਾ ਉਸੇ ਸਮੇਂ ਨੂੰ ਇਹ ਜਿੰਨੇ ਹਿੰਦੂ ਸਨ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਆਏ ਆਉਣ ਤੋਂ ਪਹਿਲਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲੇ ਪਹੁੰਚੇ ਇੰਨੇ ਸਮੇਂ ਨੂੰ ਜਿਹੜਾ ਵੀਰ ਬਲ ਸੀ ਉਹਨੂੰ ਅਕਬਰ ਬਾਦਸ਼ਾਹ ਦਾ ਆਰਡਰ ਆ ਗਿਆ ਕਿ ਜਿੰਨਾ ਵੀ ਛੇਤੀ ਹੋ ਸਕੇ ਤੂੰ ਵਾਪਸ ਦਿੱਲੀ ਦੇ ਵਿੱਚ ਪਹੁੰਚ ਜਾ ਜਦੋਂ ਦਿੱਲੀ ਵਿੱਚ ਜਾਣ ਲੱਗਾ ਤੇ ਜਾਂਦਿਆਂ ਜਾਂਦਿਆਂ ਉਸ ਵਕਤ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹ ਜਿਹੜਾ ਵੀਰ ਬਲ ਸੀ ਕਹਿ ਗਿਆ ਕਿ ਮੈਂ ਫੇਰ ਦੁਬਾਰਾ ਆਵਾਂਗਾ ਤੇ ਆ ਕਰਕੇ ਤੁਹਾਡੇ ਕੋਲ ਟੈਕਸ ਗਰਾਵਾਂਗਾ ਇੰਨਾ ਕਹਿ ਕਰਕੇ ਉਹ ਚਲਾ ਗਿਆ ਜਿਹੜੀ ਸੰਗਤ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗਈ ਸੀ ਉਹਨਾਂ ਨੇ ਆਖਿਆ ਜੀ ਵੀਰਵਾਰ ਸਾਨੂੰ ਆ ਆਖ ਕੇ ਗਿਆ ਵਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਿ ਜੇ ਪ੍ਰਮਾਤਮਾ ਨੂੰ ਪਾਇਆ ਤੇ ਇਹ ਵਾਪਸ ਨਹੀਂ ਆਵੇਗਾ ਸਮਾਂ ਪਿਆ ਥੋੜੇ ਸਮੇਂ ਬਾਅਦ ਕਿਸੇ ਇਲਾਕੇ ਵਿੱਚ ਵੀਰਬਲ ਗਿਆ ਤੇ ਬਰਫ਼ ਦੀ ਲਪੇਟ ਦੇ ਵਿੱਚ ਆ ਕਰਕੇ ਇਹ ਜਿਹੜਾ ਵੀਰਬਲ ਸੀ ਇਹਦੀ ਮੌਤ ਹੋ ਗਈ ਦੁਬਾਰਾ ਗੋਇੰਦਵਾਲ ਸਾਹਿਬ ਤੱਕ ਲੈਣ ਦੀ ਆਇਆ ਉੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਤੇ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਕੀਤੀ ਹੈ ਕਿ ਆਪਣੇ ਜਨ ਆਪਣੇ ਸੇਵਕਾਂ ਦੀ ਰਾਖੀ ਕਿਤਰਾ ਮਾਲਕ ਆਪ ਕਰਦਾ ਹੈ ਇਸ ਪਾਵਨ ਸ਼ਬਦ ਨੂੰ ਉਚਾਰ ਕਰਕੇ ਤੇ ਇਸੇ ਪ੍ਰਕਾਰ ਉਸ ਮਾਲਕ ਦਾ ਸ਼ੁਕਰਾਨਾ ਕੀਤਾ ਦਿੱਤਾ ਵੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੇ ਰੱਖਦਾ ਆਇਆ ਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ ਕਿ हे ਵਾਹਿਗੁਰੂ ਪ੍ਰਮਾਤਮਾ हे ਸਰਬ ਕਲਾ ਸਮਰੱਥ ਵਾਹਿਗੁਰੂ ਤੂੰ ਆਪਣੇ ਭਗਤਾਂ ਦੇ ਸਦਾ ਰੱਖਦਾ ਹੈ ਤੂੰ ਲਾਜਪਤ ਰੱਖਦਾ ਹੈ ਹਰ ਥਾਂ ਜਾ ਕਰਕੇ ਰੱਖਿਆ ਵੀ ਕਰਦਾ ਹੈ ਜਿੱਥੇ ਵੀ ਤੈਨੂੰ ਵਾਹਿਗੁਰੂ ਪਰਮਾਤਮਾ ਨੇ ਮਾਲਕ ਤੈਨੂੰ ਯਾਦ ਕਰਦੇ ਨੇ ਉੱਥੇ ਜਾ ਕਰਕੇ ਰੱਖਿਆ ਕਰਦਾ ਗੁਰੂ ਪਿਆਰਿਓ ਸਾਨੂੰ ਭਰੋਸਾ ਹੋਵੇ ਤੇ ਕਿਤੇ ਵੀ ਪਰਮਾਤਮਾ ਨੂੰ ਯਾਦ ਕਰ ਲਵੇ ਗੁਰੂ ਜਿਹੜਾ ਹੈ ਹਾਜ਼ਰ ਨਾਜ਼ਰ ਹੈ ਸਾਡੇ ਇਤਿਹਾਸ ਵਿੱਚ ਵੀ ਹੈ ਆ ਤੁਸੀਂ ਦਿੱਲੀ ਦੇ ਵਿੱਚ ਜਾਓ ਤੇ ਅੱਜ ਵੀ ਉਹ ਭੱਠ ਸੁਸ਼ੋਭਿਤ ਹੈ ਭੱਠ ਦੇ ਵਿੱਚ ਬੈਠ ਕਰਕੇ ਅਰਦਾਸ ਕਰਕੇ ਵੀ ਬਾਬਾ ਵਿਧੀ ਚੰਦ ਨੇ ਆਖਿਆ ਮਾਲਕਾ ਕਿਰਪਾ ਕਰੀ ਰੱਖਿਆ ਕਰੀ ਤੇ ਮਾਲਵੇ ਦੀ ਧਰਤੀ ਤੇ ਬੈਠ ਕਰਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਜੀ ਦੀ ਰੱਖਿਆ ਕੀਤੀ ਸੀ ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਐਸੇ ਨੇ ਕਦੀ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੇ ਵੀ ਇਹ ਗੱਲ ਆਖੀ ਸੀ ਕਿ ਇਹ ਮਾਲਕਾ ਕਿਰਪਾ ਕਰੀ ਤੇਰੇ ਭਾਣੇ ਦੇ ਅੰਦਰ ਰੱਖਿਆ ਕਰੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਨੇ ਗੁਰੂ ਅਮਰਦਾਸ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਹੋਏ ਮਾਲਕ ਵਾਹਿਗੁਰੂ ਤੇ ਸਦਾ ਵਾਸਤੇ ਭਗਤਾਂ ਦੀ ਰੱਖਦਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆ ਇੱਕ ਦੀ ਗੱਲ ਨਹੀਂ ਹੁਣ ਦੀ ਗੱਲ ਨਹੀਂ ਵਰਤਮਾਨ ਸਮੇਂ ਦੀ ਗੱਲ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਤਾਂ ਮੁੱਢ ਕਦੀਮਾਂ ਤੋਂ ਰੱਖਿਆ ਕਰਦਾ ਆ ਰਿਹਾ ਹੈ ਉਹਦਾ ਸਦਾ ਵਾਸਤੇ ਆਪ ਹੀ ਰਹਿਮਤ ਕਿਰਪਾ ਮੁੱਢ ਕਦੀਮਾਂ ਤੋਂ ਕਰਦਾ ਰਿਹਾ ਕਿਉਂਕਿ ਤੇਰਾ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਇਹ ਤੇਰਾ ਬਿਰਧ ਹੈ ਤੇ ਤੂੰ ਮੁੱਢ ਤੋਂ ਹੀ ਰੱਖਿਆ ਕਰਦਾ ਆਇਆ ਹੈ ਆਪਣੇ ਭਗਤਾਂ ਦੀ ਪਹਿਲਾਦ ਜਨ ਤੁਝੇ ਰਾਖ ਲਈ ਹਰ ਜੀਉ ਹਰ ਮਾਰ ਬਚਾਇਆ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿ ਵਾਹਿਗੁਰੂ ਪਰਮਾਤਮਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸਾਂ ਨੇ ਤੇ ਭਗਤ ਪ੍ਰਹਿਲਾਦ ਵਰਗਿਆਂ ਦੀ ਵੀ ਰੱਖਿਆ ਕੀਤੀ ਸੀ ਕਦੀ ਭਗਤ ਪ੍ਰਹਿਲਾਦ ਜੀ ਨੂੰ ਜੰਗਲਾਂ ਦੇ ਵਿੱਚ ਸੁੱਟ ਦਿੱਤਾ ਸੀ ਉੱਚੀ ਪਹਾੜੀ ਤੇ ਕਦੀ ਹੋਲਕਾਂ ਨੇ ਆਪਣੀ ਬੁੱਕਲ ਦੇ ਵਿੱਚ ਲੈ ਕਰਕੇ ਦੀ ਚਿਖਾ ਤੇ ਬੈਠ ਗਈ ਤੇ ਮਾਲਕ ਵਾਹਿਗੁਰੂ ਪਰਮਾਤਮਾ ਤੁਸਾਂ ਨੇ ਤੇ ਭਗਤ ਪ੍ਰਹਿਲਾਦ ਨੂੰ ਵੀ ਰੱਖ ਲਿਆ ਹਰਨਾ ਮਾਰ ਪਚਾਇਆ ਤੇ ਜਿਹੜਾ ਹਰਨਾਕਸ਼ ਕਹਿੰਦਾ ਸੀ ਕਿ ਮੇਰਾ ਤਾਲ ਜਿਹੜਾ ਹੈ ਮੰਜੇ ਦੇ ਨਾਲ ਬੱਧਾ ਹੋਇਆ ਹੈ ਜਿਹੜਾ ਉਹ ਕਹਿੰਦਾ ਸੀ ਕਿ ਸਦਾ ਵਾਸਤੇ ਇਹ ਜਪੋ ਕਿ ਹਰੇ ਹਰਨਾਕਸ਼ ਜਲੇ ਹਰਨਾਕਸ਼ ਥਲੇ ਹਰਨਾਕਸ਼ ਸਾਰੇ ਪਾਸੇ ਕਹਿੰਦਾ ਹਰਨਾਕਸ਼ ਹੀ ਜਪਣਾ ਕਰ ਪ੍ਰਹਲਾਦ ਨੂੰ ਵੀ ਕਹਿੰਦਾ ਸੀ ਕਿ ਪੁੱਤਰ ਤੂੰ ਪ੍ਰਮਾਤਮਾ ਦਾ ਰਾਮ ਰਾਮ ਨਾਮ ਨਹੀਂ ਲੈਣਾ ਤੂੰ ਇਸ ਤਰ੍ਹਾਂ ਕਰਨਾ ਹੈ ਕਿ ਤੂੰ ਹਰਨਾਕਸ਼ ਹੀ ਬੋਲ ਜਪਣਾ ਹੈ ਆਪਣੇ ਪਿਤਾ ਦਾ ਨਾਮ ਜਪ ਪਰ ਭਗਤ ਪ੍ਰਹਲਾਦ ਜੀ ਕਹਿਣ ਨਹੀਂ ਕਹਿੰਦੇ RAM ਜਿਹੜਾ ਹੈ ਸਾਰਿਆਂ ਤੋਂ ਸਮਰੱਥਾ ਹੈ ਇਸ ਕਰਕੇ ਹੈ ਵਾਹਿਗੁਰੂ ਪ੍ਰਮਾਤਮਾ ਤੂੰ ਨਾਕਸ਼ ਵਰਗੇ ਹੰਕਾਰੀ ਪੁਰਖਾਂ ਨੂੰ ਵੀ ਇਸ ਤਰ੍ਹਾਂ ਮਾਰ ਕਰਕੇ ਪਚਾਲਿਆ ਭਾਗ ਤੇ ਖਤਮ ਕਰ ਦਿੱਤਾ ਇਹਨਾਂ ਪਾਪੀਆਂ ਦਾ ਨਾਸ਼ ਕਰ ਦਿੱਤਾ ਗੁਰਮੁਖਾਂ ਨੂੰ ਪਰਤੀਤ ਹੈ ਹਰ ਜੀਓ ਮਨ ਮੁਖ ਭਰ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਬੰਦੇ ਗੁਰਮਖ ਹੈ ਨਾ ਗੁਰਮਖ ਉਹਨਾਂ ਨੂੰ ਪ੍ਰਤੀਤ ਹੈ ਕਿਹਦੇ ਤੇ ਪ੍ਰਤੀਤ ਹੈ ਉਹਨਾਂ ਨੂੰ ਭਰੋਸਾ ਹੈ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਹੈ ਉਹਨਾਂ ਨੂੰ ਭਰੋਸਾ ਹੈ ਕਿ ਗੁਰੂ ਕਿਰਪਾ ਕਰੇਗਾ ਅਸੀਂ ਪੰਜ ਬਾਣੀਆਂ ਅੱਜ ਪੜੀਆਂ ਨੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਹੈ ਕਿ ਕੱਲ ਨੂੰ ਵੀ ਸਾਡੇ ਤੇ ਕਿਰਪਾ ਕਰੇਗਾ ਗੁਰੂ ਦੇ ਹਾਜ਼ਰ ਨਾਜ਼ਰ ਹੈ ਜਿਨ੍ਹਾਂ ਨੂੰ ਭਰੋਸਾ ਹੈ ਜਿਹੜੇ ਗੁਰਮਤਿ ਨੇ ਉਹਨਾਂ ਨੂੰ ਭਰੋਸਾ ਹੈ ਉਹ ਕਦੀ ਬਲ ਦੀ ਅੱਗ ਵਿੱਚ ਬੈਠ ਕਰਕੇ ਵੀ ਗੁਰੂ ਪਿਆਰਿਓ ਕਦੀ ਉਹ ਡਰਦੇ ਨਹੀਂ ਚੱਲਦੇ ਆਰੇ ਦੇ ਥੱਲੇ ਵੀ ਕਦੀ ਘਬਰਾਉਂਦੇ ਨਹੀਂ ਬਲਦੀਆਂ ਦੇਗਾ ਦੀਆਂ ਦੇਗਾ ਦੇ ਵਿੱਚ ਵੀ ਕਦੇ ਕਦੀ ਘਬਰਾਉਂਦੇ ਨਹੀਂ ਕਿਉਂਕਿ ਉਹਨਾਂ ਨੂੰ ਮਾਲਕ ਉਹਨਾਂ ਨੂੰ ਪਤਾ ਹੈ ਕਿ ਹਰ ਵਕਤ ਉਹ ਵਾਹਿਗੁਰੂ ਪਰਮਾਤਮਾ ਸੱਚਾ ਗੁਰੂ ਸਾਡੇ ਨਾਲ ਹੈ ਗੁਰੂ ਅਰਜਨ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਇੱਕ ਬਚਨ ਉਚਾਰਨ ਕੀਤਾ ਹੈ ਜਹ ਜਹ ਦੇਖੋ ਤਹਿ ਹਜੂਰ ਦੂਰ ਕਤ ਹੋ ਨਾ ਜਾਈ ਰਾਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ ਉਹਨਾਂ ਗੁਰਮੁਖਾਂ ਨੂੰ ਇਸ ਗੱਲ ਦੀ ਪ੍ਰਤੀਤ ਹੈ ਭਰੋਸਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿੱਥੇ ਵੀ ਉਹ ਯਾਦ ਕਰਦੇ ਨੇ ਉੱਥੇ ਗੁਰੂ ਹਾਜ਼ਰ ਹੁੰਦਾ ਹੈ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਧਰਮ ਭੁਲਾਇਆ ਗੁਰਮੁਖਾਂ ਨੂੰ ਤੇ ਭਰੋਸਾ ਹੈ ਤੇ ਜਿਹੜਾ ਮਨਮੁਖ ਹੈ ਉਹ ਵਿਚਾਰਾ ਧਰਮ ਦਾ ਹੀ ਫਿਰਦਾ ਚਾਰ ਚਫੇਰੇ ਧਰਤੀ ਤੇ ਕਦੇ ਕਿਸੇ ਪਾਸੇ ਭੱਜਾ ਫਿਰਦਾ ਹੈ ਕਦੀ ਕਿਸੇ ਕਦੀ ਕਿਸੇ ਡੇਰੇ ਵਾਲੇ ਬਾਬੇ ਦੇ ਪੈਰੀ ਪੈ ਜਾਂਦਾ ਜਾ ਕੇ ਕਦੀ ਚੌਂਕੀਆਂ ਭਰਨ ਵਾਲਿਆਂ ਦੇ ਚੌਂਕੀਆਂ ਭਰਦਾ ਕਦੀ ਮੁਸਲਮਾਨਾਂ ਦੀਆਂ ਕਬਰਾਂ ਤੇ ਤੇਲ ਪਾਉਂਦਾ ਫਿਰਦਾ ਕਦੀ ਕਿਤੇ ਧੱਕੇ ਖਾਂਦਾ ਫਿਰਦਾ ਜਿੰਨੇ ਘਰ ਦੇ ਮੈਂਬਰ ਹੁੰਦੇ ਨੇ ਉਹਨੇ ਘਰ ਦੇ ਰਸਤੇ ਬਣ ਜਾਂਦੇ ਆ ਇੱਕ ਗੁਰਦੁਆਰੇ ਨੂੰ ਜਾਂਦਾ ਏ ਦੂਜਾ ਮੁਸਲਮਾਨਾਂ ਦੀਆਂ ਕਬਰਾਂ ਤੇ ਜਾਂਦਾ ਏ ਤੀਜਾ ਇਸੇ ਤਰ੍ਹਾਂ ਦੇਵਧਾਰੀ ਬਾਬਿਆਂ ਦੇ ਜਾਂਦਾ ਤੇ ਚੌਥਾ ਪੰਡਤਾਂ ਦੇ ਟੇਵੇ ਕਢਾਉਣ ਜਾਂਦਾ ਏ ਕਿਸੇ ਨੂੰ ਭਰੋਸਾ ਨਹੀਂ ਇਹ ਉਹਨਾਂ ਦੀ ਗੱਲ ਹੈ ਉਹ ਕੇਵਲ ਤਾਂ ਕੇਵਲ ਜਿਹੜੇ ਮਨਮੁਖ ਹੁੰਦੇ ਨੇ ਉਹ ਧਰਮ ਤੁਰਦੇ ਫਿਰਦੇ ਨੇ ਉਹਨਾਂ ਨੂੰ ਕਿਤੇ ਕਿਉਂ ਧੱਕੇ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਪੂਰੇ ਗੁਰੂ ਤੇ ਸ਼ਬਦ ਗੁਰੂ ਤੇ ਭਰੋਸਾ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨਮੁਖ ਧਰਮ ਭੁਲਾਇਆ ਮਨਮੁਖ ਧਰਮ ਵਿੱਚ ਪੈਂਦੇ ਨੇ ਆ ਕਈ ਵਾਰੀ ਆਮ ਕਰਕੇ ਧਰਮ ਹੈ ਭਾਈ ਸਾਹਿਬ ਜੀ 40 ਦਿਨ ਅਸੀਂ ਪਾਠ ਕਰ ਲਏ ਨੇ ਸੁਖਮਨੀ ਸਾਹਿਬ ਜਪਜੀ ਸਾਹਿਬ ਜਾਂ ਹੋਰ ਬਾਣੀਆਂ ਤੇ ਹੁਣ ਕੀ ਕਰੀਏ 40 ਤੋਂ ਬਾਅਦ ਕੀ ਕਰੀਏ ਗੁਰੂ ਪਿਆਰਿਓ ਅਸੀਂ ਉਹਨਾਂ ਗਿਣਤੀਆਂ ਦੇ ਵਿੱਚ ਪੈ ਗਏ ਅਸੀਂ 40ਾਂ ਤੋਂ ਚਾਲੀਆਂ ਦੀ ਗਿਣਤੀ ਦੇ ਵਿੱਚ ਪੈ ਗਏ ਆ ਪਰ ਜਿਹੜਾ ਕੁਝ ਆਨੰਦ ਖੁਸ਼ੀਆਂ ਖੇੜੇ ਅਸੀਂ ਗੁਰੂ ਤੋਂ ਲੈਣੇ ਸੀ ਇਸ ਧਰਮ ਨੇ ਸਾਨੂੰ ਉਹ ਖੇੜੇ ਆਨੰਦ ਨਹੀਂ ਲੈਣ ਦਿੱਤੇ ਇਸ ਕਰਕੇ ਉਹ ਧਰਮ ਦੇ ਵਿੱਚ ਪੈਂਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਾਨਵਤ ਧਰਮ ਭੁਲਾਇਆ ਜਿਹੜਾ ਮਨਮੁਖ ਆਪਣੇ ਮਨ ਦੇ ਮਦਰ ਲੱਗਦਾ ਹੈ ਮਨ ਨੂੰ ਮੁਖੀ ਬਣਾ ਕਰਕੇ ਚੱਲਦਾ ਹੈ ਉਹ ਸਾਰੀ ਜ਼ਿੰਦਗੀ ਧਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ ਧੱਕੇ ਖਾਂਦਾ ਫਿਰਦਾ ਹੈ ਹਾਰੀ ਜੀ ਇਹ ਤੇਰੀ ਵਡਿਆਈ ਇਹ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਸਰਬ ਸ਼ਕਤੀਮਾਨ ਪਰਮਾਤਮਾ ਤੇਰੀ ਬਹੁਤ ਵੱਡੀ ਵਡਿਆਈ ਹੈ ਪਿਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਏ ਮਾਲਕਾ ਤੂੰ ਭਗਤਾਂ ਦੀ ਪੈਜ ਰੱਖ ਪੈਜ ਕਿਉਂ ਰੱਖ ਕਿਉਂਕਿ ਤੇਰੀ ਸ਼ਰਨ ਦੇ ਵਿੱਚ ਆ ਗਏ ਨੇ ਤੇਰੇ ਚਰਨਾਂ ਵਿੱਚ ਆ ਗਏ ਨੇ ਸਗਲ ਦਵਾਰ ਕੋ ਛੱਡ ਕੇ ਗਹੇ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਇਹ ਤੇਰਾ ਬਿਰਧ ਹੈ ਤੇ ਜਿਹੜੀ ਸ਼ਰਨ ਦੇ ਵਿੱਚ ਆਏ ਨੇ ਭਗਤਾਂ ਕੀ ਪੈਜ ਰਤ ਤੂੰ ਸੁਆਮੀ ਭਗਤ ਤੇਰੀ ਸ਼ਰਨ ਆਈ ਤੂੰ ਆਪਣੇ ਭਗਤਾਂ ਦੀ ਆਪ ਪੈਜ ਰੱਖਦਾ ਹੈ ਆਪ ਰੱਖਿਆ ਕਰਦਾ ਹੈ ਕਿਉਂਕਿ ਜਿੰਨੇ ਵੀ ਭਗਤ ਨੇ ਤੇਰੇ ਪਿਆਰੇ ਨੇ ਤੇਰੇ ਜਨ ਨੇ ਸੇਵਕ ਨੇ ਉਹ ਤੇਰੀ ਸ਼ਰਨ ਵਿੱਚ ਹਨ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ ਤਾਨੋ ਜਮ ਜੋਵੇ ਨਾ ਸਕੈ ਕਾਲ ਨਾ ਨੇੜਾ ਜਾਈ ਇਹ ਵਾਹਿਗੁਰੂ ਪਰਮਾਤਮਾ ਜਿਹੜੇ ਤੇਰੀ ਭਗਤੀ ਕਰਦੇ ਨੇ ਜਿਹੜੇ ਤੇਰੀ ਤੇਰੀ ਭਗਤੀ ਕਰਕੇ ਸਿਮਰਨ ਭਜਨ ਕਰਕੇ ਆਪਣਾ ਜੀਵਨ ਸੁਖਾਲਾ ਬਣਾ ਲੈਂਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਨੂੰ ਜਮ ਵੇਖ ਵੀ ਨਹੀਂ ਸਕਦੇ ਉਹਨਾਂ ਨੂੰ ਜਮ ਵੇਖ ਵੀ ਨਹੀਂ ਛੱਡਦੇ ਰੱਬ ਦੇ ਪਿਆਰਿਆਂ ਨੂੰ ਸਾਧਵਾਂ ਨੂੰ ਸੰਤਾਂ ਨੂੰ ਭਗਤਾਂ ਗੁਰਸਿੱਖਾਂ ਨੂੰ ਉਹ ਜਮ ਜਿਹੜਾ ਵਾ ਉਹ ਨੇੜੇ ਵੀ ਨਹੀਂ ਆਉਂਦਾ ਵੇਖਦਾ ਵੀ ਨਹੀਂ ਜਹ ਸਾਧੂ ਬਿੰਦ ਭਜਣ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਭਗਤਾਂ ਨੂੰ ਜਿਹੜੇ ਜਮ ਨੇ ਉਹ ਵੇਖ ਵੀ ਨਹੀਂ ਸਕਦੇ ਕਾਲ ਨਾ ਨੇੜੇ ਆਈ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਕਾਲ ਜਿਹੜਾ ਕਦੀ ਵੀ ਨੇੜੇ ਨਹੀਂ ਆਉਂਦਾ ਗੁਰੂ ਪਿਆਰੇ ਜਿਹੜਾ ਕਾਲ ਹੈ ਨਾ ਬੰਦੇ ਦੇ ਸਿਰ ਦੇ ਉੱਤੇ ਇਸ ਤਰ੍ਹਾਂ ਫਿਰਦਾ ਹੈ ਕਿ ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦਾ ਫਿਰਦਾ ਹੈ ਜਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਵੇਗੀ ਉਹ ਕਾਲ ਬੰਦੇ ਨੂੰ ਝਟਕ ਮਾਰੇਗਾ ਤੇ ਲੈ ਕਰਕੇ ਤੇ ਉਡਣ ਪੰਖੇਰੂ ਹੋ ਜਾਵੇਗਾ ਤੇ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਤੇ ਉਹ ਜ਼ਿਕਰ ਕਰਦੇ ਨੇ ਕਿ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕਮਨ ਬਿਦ ਕੀਜੈ ਉਦੋਂ ਕੋਈ ਨਹੀਂ ਕੀਤਾ ਜਾਂਦਾ ਕੋਈ ਯਤਨ ਨਹੀਂ ਚੱਲਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਜਿਹੜੇ ਤੇਰੇ ਭਗਤ ਨੇ ਤੇਰੇ ਜਨ ਨੇ ਸੇਵਕ ਨੇ ਉਹਨਾਂ ਦੇ ਕਾਲ ਜਿਹੜਾ ਉਹ ਨੇੜੇ ਨਹੀਂ ਆਉਂਦਾ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਹੋ ਉਹਨਾਂ ਨੂੰ ਜਮ ਤਾਂ ਨਹੀਂ ਵੇਖਦੇ ਨਾ ਉਹਨਾਂ ਦੇ ਪਾਲ ਨੇੜੇ ਆਉਂਦਾ ਏ ਕਿਉਂਕਿ ਉਹਨਾਂ ਦਾ ਕੇਵਲ ਤਾਂ ਕੇਵਲ ਆਸਰਾ ਇੱਕ ਰਾਮ ਦਾ ਨਾਮ ਹੁੰਦਾ ਏ ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਆਸਰਾ ਹੁੰਦਾ ਏ ਉਹਨਾਂ ਨੂੰ ਦੁਨੀਆ ਦਾ ਆਸਰਾ ਕੋਈ ਨਹੀਂ ਹੁੰਦਾ ਸੰਤਨ ਅਵਰ ਨਾ ਕਾਹੂ ਜਾਣੀ ਬੇਪਰਵਾਹ ਸਦਾ ਰੰਗ ਹਰਕੈ ਜਗ ਪਾਤ ਸੁਆਮੀ ਉਹਨਾਂ ਨੂੰ ਕੋਈ ਦੂਜਾ ਆਸਰਾ ਹੀ ਨਹੀਂ ਉਹਨਾਂ ਨੇ ਰੱਬ ਦੇ ਪਿਆਰਿਆਂ ਨੇ ਕੋਈ ਦੂਜੇ ਆਸਰੇ ਨੂੰ ਦੁਨੀਆ ਦੇ ਨੂੰ ਨਹੀਂ ਤੱਕਿਆ ਬੰਦਾ ਬੰਦੇ ਦਾ ਆਸਰਾ ਤੱਕਦਾ ਫਿਰਦਾ ਹੈ ਬੰਦਾ ਬੰਦੇ ਦਾ ਆਸਰਾ ਤੱਕਦਾ ਹੈ ਤੇ ਗੁਰੂ ਪਿਆਰਿਓ ਯਾਦ ਰੱਖਾਂ ਜਿਨ੍ਹਾਂ ਰੱਬ ਦਾ ਆਸਰਾ ਤੱਕਿਆ ਉਹਨਾਂ ਨੂੰ ਦੂਜੇ ਕੋਈ ਆਸਰੇ ਤੱਕਣ ਦੀ ਲੋੜ ਹੀ ਕੋਈ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਜਨ ਤਾਂ ਨਹੀਂ ਕੋਈ ਕੋਲ ਆਉਂਦਾ ਕਾਲ ਮੇਰੇ ਤਾਂ ਨਹੀਂ ਆਉਂਦਾ ਉਹਨਾਂ ਦਾ ਆਸਰਾ ਵਾਹਿਗੁਰੂ ਪਰਮਾਤਮਾ ਦਾ ਕੇਵਲ ਤਾਂ ਕੇਵਲ ਇੱਕ ਨਾਮ ਆਸਰਾ ਹੁੰਦਾ ਹੈ ਕੇਵਲ RAM ਨਾਮ ਮਨ ਵਸਿਆ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੈ ਨਾਮੇ ਹੀ ਮੁਕਤ ਪਾਈ ਉਸ ਨਾਮ ਦੇ ਨਾਲ ਹੀ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਹੀ ਮੁਕਤੀ ਦੀ ਦਾਤ ਮਿਲਦੀ ਹੈ ਤੇ ਮੁਕਤ ਹੋਏ ਹਨ ਸੇਵ ਸਭ ਭਗਤਾ ਚਰਨੀ ਲਾਗੀ ਗੁਰਤਾ ਸਹਿਜ ਸੁਭਾਈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਉਹ ਨਾਮ ਦੇ ਸਿਮਰਨ ਦੀ ਬਰਕਤ ਕਰਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਨਾ ਉਹ ਭਗਤਾਂ ਦੀਆਂ ਜਨ ਦੀਆਂ ਸੇਵਕਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ ਭਗਤ ਕਬੀਰ ਜੀ ਦਾ ਜੀਵਨ ਪੜ੍ਹੋ ਤੇ ਭਗਤ ਕਬੀਰ ਜੀ ਦੇ ਜੀਵਨ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਇੱਕ ਔਰਤ ਸੀ ਜਿਹੜੇ ਆਪਣੇ ਤਨ ਤੇ ਬੜੇ ਜ਼ਿਆਦਾ ਸ਼ਿੰਗਾਰ ਲਾ ਕੇ ਆਉਂਦੀ ਸੀ ਜਿੱਥੇ ਭਗਤ ਜੀ ਬੈਠਦੇ ਸਨ ਕਦੀ ਝੁੱਗੀ ਵਿੱਚ ਜਾਂ ਕਿਤੇ ਸੱਤ ਸੰਗਤ ਕਰਦੇ ਬੜੇ ਜਿਆਦੇ ਉਹ ਆਪਣਾ ਰੂਪ ਸੋਹਣਾ ਧਾਰ ਕਰਕੇ ਆਉਂਦੀ ਇੱਕ ਦਿਨ ਜਿਹੜਾ ਸੰਗਤ ਨੇ ਪੁੱਛਿਆ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਜੀ ਇਹ ਔਰਤ ਕੌਣ ਹੈ ਬੜੀ ਸੋਹਣੀ ਸੁਨੱਖੀ ਹੈ ਇਹਦਾ ਰੂਪ ਬੜਾ ਸੋਹਣਾ ਹੈ ਇਹ ਕੰਨ ਤੇ ਕੱਪੜੇ ਬੜੇ ਸੋਹਣੇ ਪਾ ਕੇ ਆਉਂਦੀ ਹੈ ਗੱਲ ਕੀ ਹੈ ਤੇ ਭਗਤ ਕਬੀਰ ਜੀ ਨੇ ਕਿਹਾ ਕਿ ਇਹ ਮਾਇਆ ਹੈ ਮਾਇਆ ਇਹ ਮਾਇਆ ਆਪਣਾ ਰੂਪ ਧਾਰ ਕੇ ਆਉਂਦੀ ਹੈ ਬਾਰ-ਬਾਰ ਸਾਨੂੰ ਬੇਨਤੀ ਕਰਦੀ ਹੈ ਕਿ ਪ੍ਰਮਾਣ ਕਰ ਲਓ ਸਾਨੂੰ ਪਰ ਅਸੀਂ ਇਸ ਮਾਇਆ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਉਸ ਮਾਇਆ ਤੋਂ ਦੂਰ ਹੀ ਰਹਿੰਦੇ ਹਾਂ ਉਸ ਵਕਤ ਗੁਰੂ ਪਿਆਰੀ ਸਾਹਿਬ ਸੰਗਤ ਜੀ ਭਗਤ ਕਬੀਰ ਜੀ ਨੇ ਆਖਿਆ ਕਿ ਇਹ ਮਾਇਆ ਨੂੰ ਦੂਰ ਰੱਖਣਾ ਇਹਨੂੰ ਪ੍ਰਵਾਨ ਨਹੀਂ ਕਰਨਾ ਇਸ ਕਰਕੇ ਗੁਰੂ ਪਿਆਰਿਓ ਜਿਹੜੀਆਂ ਰਿੱਧੀਆਂ ਸਿੱਧੀਆਂ ਉਹ ਸਾਰੀਆਂ ਭਗਤਾਂ ਦੀਆਂ ਦਾਸੀਆਂ ਬਣ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਗੁਰਕੈ ਕੈ ਸਹਿਜ ਸੁਭਾਈ ਸਹਿਜ ਸੁਭਾਵਿਕ ਹੀ ਇਸੇ ਪ੍ਰਕਾਰ ਗੁਰੂ ਦੇ ਸ਼ਬਦ ਗੁਰੂ ਦੇ ਨਾਮ ਸਿਮਰਨ ਦੀ ਕਮਾਈ ਕਰਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਭਗਤਾਂ ਦੀਆਂ ਦਾਸੀਆਂ ਬਣਦੀਆਂ ਹਨ ਮਨ ਮੁਖਾਂ ਨੂੰ ਪਰਤੀਤ ਨਾ ਆਵੀ ਅੰਤਰ ਲੋਭ ਸੁਆਓ ਜਿਹੜਾ ਬੰਦਾ ਮਨਮੁਖ ਹੈ ਗੁਰੂ ਪਿਆਰੇ ਗੁਰਮਤ ਸਾਨੂੰ ਸਿੱਖਿਆ ਦਿੰਦੀ ਹੈ ਇੱਕ ਗੁਰਮੁਖ ਹੈ ਤੇ ਇੱਕ ਮਨਮੁਖ ਹੈ ਜਿਹੜਾ ਗੁਰਮੁਖ ਹੋਵੇਗਾ ਗੁਰੂ ਨੂੰ ਮੁੱਖ ਰੱਖੇਗਾ ਗੁਰੂ ਦੇ ਰਸਤੇ ਵੱਲ ਚੱਲੇਗਾ ਗੁਰੂ ਪਿਆਰੇ ਉਹਦੇ ਤੇ ਗੁਰੂ ਕਿਰਪਾ ਕਰੇਗਾ ਤੇ ਜਿਹੜਾ ਵਿਚਾਰਾ ਮਨਮੁਖ ਹੈ ਮਨ ਦੇ ਮਗਰ ਲੱਗ ਕੇ ਕੰਮ ਕਰਦਾ ਫਿਰਦਾ ਕਦੇ ਕਿਤੇ ਭੱਜਾ ਫਿਰਦਾ ਕਦੇ ਕਿਤੇ ਭੱਜਾ ਤੇ ਗੁਰੂ ਪਿਆਰੇ ਮਨਮੁਖ ਜਿਹੜਾ ਬੰਦਾ ਹੈ ਉਹਨੂੰ ਗੁਰੂ ਤੇ ਭਰੋਸਾ ਨਹੀਂ ਆਵੇਗਾ ਇਸੇ ਹੁਣ ਇਸ ਪੰਕਤੀ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਮਨਮੁਖ ਦੀ ਗੱਲ ਕੀਤੀ ਹੈ ਕਹਿੰਦੇ ਮਨਮੁਖਾਂ ਨੂੰ ਪ੍ਰਤੀਤ ਨਾ ਆਵੇ ਕਦੀ ਉਹਨਾਂ ਨੂੰ ਭਰੋਸਾ ਨਹੀਂ ਆਵੇਗਾ ਮਨਮੁਖਾਂ ਨੂੰ ਜਿੰਨੀ ਮਰਜ਼ੀ ਉਹਨਾਂ ਦੇ ਕੋਲ ਬਾਣੀ ਪੜ੍ਹੀ ਜਾਓ ਜਿੰਨਾ ਮਰਜ਼ੀ ਉਹਨਾਂ ਨੂੰ ਸਿੱਖਿਆ ਦੇਈਓ ਉਹਨਾਂ ਦੀ ਹਾਲਤ ਮਨਮੁਖਾਂ ਦੀ ਇਹ ਹੁੰਦੀ ਕਿ ਜਿਵੇਂ ਪੱਥਰ ਤੇ ਪਾਣੀ ਪਾਇਆ ਕੋਈ ਫਰਕ ਨਹੀਂ ਨਾ ਪੈਂਦਾ ਗੁਰੂ ਪਿਆਰਿਓ ਇਸੇ ਤਰ੍ਹਾਂ ਉਹਨਾਂ ਦਾ ਮਨ ਪੱਥਰ ਮਨਮੁਖਤਾ ਦੇ ਮਗਰ ਲੱਗਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਕਦੀ ਭਰੋਸਾ ਨਹੀਂ ਆਉਂਦਾ ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਭਾਅ ਉਹਨਾਂ ਦੇ ਅੰਦਰ ਲੋਭ ਰੂਪੀ ਕੁੱਤਾ ਜਿਹੜਾ ਹੈ ਉਹ ਭੱਜਿਆ ਹੀ ਫਿਰਦਾ ਹੈ ਉਹਨਾਂ ਦੇ ਅੰਦਰ ਲੋਭ ਲਾਲਚ ਹੰਕਾਰ ਇਤਿਆਦਿਕ ਇਹ ਸਾਰੇ ਵਿਕਾਰ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਜਿਨ੍ਹਾਂ ਦਾ ਕਾਰਨ ਕਰਕੇ ਲੋਭ ਦੇ ਵਸ ਵਿੱਚ ਹੋ ਕਰਕੇ ਦੁਨੀਆ ਦੇ ਇਸੇ ਤਰ੍ਹਾਂ ਚੰਬੇਲਿਆਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਹਨ ਸਭ ਗੁਨਾਹ ਭੇਜਿਓ ਹਰ ਨਾਮ ਨਾਲ ਲੱਗਾ ਭਾ ਜੀ ਗੁਰਮੁਖ ਹੀ ਬਣਦੇ ਨੇ ਜਿਹੜੇ ਮਨਮੁਖ ਨੇ ਉਹ ਨਾ ਕਦੀ ਗੁਰਮੁਖੀ ਬਣਦੇ ਐ ਸਤਿਗੁਰੂ ਕਹਿੰਦੇ ਗੁਰਮੁਖ ਹਿਰਦੈ ਸ਼ਬਦ ਨਾ ਭੇਜੋ ਨਾ ਉਹ ਕਦੀ ਗੁਰਮੁਖ ਬਣੇ ਨਾ ਉਹਨਾਂ ਨੇ ਗੁਰਮੁਖ ਬਣ ਕਰਕੇ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਵਿੰਨਣ ਦਾ ਯਤਨ ਕੀਤਾ ਨਾ ਉਹਨਾਂ ਨੇ ਆਪਣੇ ਮਨ ਨੂੰ ਵਿੰਨਿਆ ਜੇ ਤਾਂ ਇੱਕ ਕਾਰਨ ਤਾਂ ਇਹ ਸੀ ਨਾ ਕਿ ਜਿਹੜਾ ਕਿਸੇ ਨੂੰ ਆਖੇ ਫਲਾਣਿਆ ਕੰਮ ਕਰ ਲਾ ਤੇ ਉਹਨੂੰ ਕਹਿੰਦੇ ਸੌਖਾ ਹੀ ਕੰਮ ਹੈ ਪਰ ਜੇ ਗੁਰੂ ਪਿਆਰਿਓ ਆਪ ਕਰੀਏ ਤੇ ਫੇਰ ਅਸੀਂ ਆਨੇ ਆ ਨਹੀਂ ਇਹ ਸੌਖਾ ਨਹੀਂ ਬੜਾ ਔਖਾ ਕਿਸੇ ਨੂੰ ਕਹਿਣਾ ਸੌਖਾ ਹੈ ਪਰ ਇਸੇ ਪ੍ਰਕਾਰ ਕਿਸੇ ਨੂੰ ਕਹਿਣਾ ਜਾਂ ਵੇਖਣਾ ਸੌਖਾ ਹੈ ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾ ਤਾਂ ਉਹਨਾਂ ਆਪਣੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਵਿੰਨਿਆ ਨਾ ਉਹਨਾਂ ਨੇ ਆਪ ਗੁਰਮਤ ਬਣ ਕਰਕੇ ਹਿਰਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਕੀਤਾ ਇਸੇ ਪ੍ਰਕਾਰ ਨਾ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਨ ਨੂੰ ਜੋੜਿਆ ਮੂੰਡ ਕਪਟ ਪਾੜ ਲਹਿ ਜਾਸੀ ਮਨ ਨੂੰ ਫੀਕਾ ਅਲਾਓ ਹਾਰ ਇਸ ਕਰਕੇ ਉਹਨਾਂ ਦਾ ਹੰਕਾਰ ਕਰਕੇ ਲੋਭ ਕਰਕੇ ਤੇ ਗੁਰੂ ਪਿਆਰੇ ਜਿਹੜਾ ਕੋਈ ਮਨ ਮੁਕ ਫਿਰ ਫਿੱਕਾ ਬੋਲਦਾ ਨਾ ਉਹਦਾ ਸਾਰਾ ਪਾਦ ਉਦੋਂ ਲਹਿ ਜਾਂਦਾ ਜਦੋਂ ਅੰਤਲਾ ਸਮਾਂ ਹੁੰਦਾ ਹੈ ਜਦੋਂ ਅਖੀਰਲਾ ਟਾਈਮ ਹੁੰਦਾ ਹੈ ਉਦੋਂ ਫਿਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਬੜੇ ਯਤਨ ਕਰਦਾ ਕਿ ਮੈਂ ਰੱਬ ਦਾ ਸਿਮਰਨ ਕਰ ਲਵਾਂ ਪਰ ਸਾਰੀ ਜ਼ਿੰਦਗੀ ਤੇ ਮਨਮੁੱਖਾਂ ਵਾਲੀ ਜਵਾਬ ਦਿੱਤੀ ਨਾ ਸ਼ੰਕੇ ਕਰ ਕਰਕੇ ਜਵਾਬ ਦਿੱਤੀ ਨਾ ਭਰਮਾਂ ਦੇ ਵਿੱਚ ਭੁਲੇਖਿਆਂ ਵਿੱਚ ਪੈ ਪੈ ਕੇ ਜ਼ਿੰਦਗੀ ਗਵਾ ਲਈ ਤੇ ਗੁਰੂ ਘਰ ਵਾਲੇ ਪਾਸੇ ਚੰਗੇ ਰਸਤੇ ਵਾਲੇ ਪਾਸੇ ਕਦੀ ਆਇਆ ਹੀ ਨਹੀਂ ਤੇ ਹੁਣ ਅੰਤ ਸਮੇਂ ਭਲਿਆ ਲੋਕਾਂ ਹੁਣ ਕੀ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੂੜ ਕਪਟ ਪਾਜ ਲੈਦਾ ਸੀ ਉਹਨਾਂ ਦਾ ਸਾਰਾ ਝੂਠਾ ਕੂੜ ਜਿਹੜਾ ਹੈ ਪਾਜ ਉਹ ਲੈ ਜਾਂਦਾ ਹੈ ਮਨਮੁਖ ਫਿੱਕਾ ਅਲਾਓ ਤੇ ਮਨਮੁਖ ਬੰਦਾ ਜਿਹੜਾ ਹੈ ਸਦਾ ਵਾਸਤੇ ਫਿੱਕਾ ਹੀ ਬੋਲਦਾ ਹੈ ਤਾਂ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਇਹ ਵਾਹਿਗੁਰੂ ਪਰਮਾਤਮਾ ਤੇਰੇ ਚਰਨਾਂ 'ਚ ਇਹ ਬੇਨਤੀ ਹੈ ਕਿ ਤੂੰ ਆਪ ਹੀ ਆਪਣੇ ਭਗਤਾਂ ਦੇ ਵਿੱਚ ਵਰਤਦਾ ਆਪ ਹੀ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂੰ ਜਾਤਾ ਤੇ ਜਦੋਂ ਜਿਹੜੇ ਤੇਰੇ ਭਗਤ ਜਿਨ੍ਹਾਂ ਦੇ ਵਿੱਚ ਤੂੰ ਵਰਤਦਾ ਹੈ ਤੇਰੀ ਭਗਤੀ ਕਰਕੇ ਹੀ ਉਹ ਜੇ ਵਾਹਿਗੁਰੂ ਪਰਮਾਤਮਾ ਤੈਨੂੰ ਜਾਣ ਲੈਂਦੇ ਨੇ ਤੂੰ ਕਿਰਪਾ ਜੂ ਕਰ ਦਿੰਦਾ ਤੇਰੀ ਰਹਿਮਤ ਜੂ ਹੋ ਜਾਂਦੀ ਹੈ ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਤੇਰੀ ਭਗਤੀ ਕਰਕੇ ਹੀ ਤੈਨੂੰ ਜਾਣਿਆ ਤੈਨੂੰ ਪਹਿਚਾਣਿਆ ਹੈ ਪਾਤਸ਼ਾਹ ਜੀ ਕਹਿੰਦੇ ਕਿ ਆ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਸਾਰਾ ਉਹਨਾਂ ਭਗਤਾਂ ਵਾਸਤੇ ਨਹੀਂ ਇਹ ਸਾਰੇ ਸੰਸਾਰ ਵਾਸਤੇ ਹੈ ਸਾਰਾ ਸੰਸਾਰ ਹੀ ਮਾਇਆ ਦੇ ਮਗਰ ਤੁਰਿਆ ਫਿਰਦਾ ਹੈ ਸਾਰਾ ਸੰਸਾਰ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਮੋਹ ਸਭ ਲੋਕ ਹੈ ਤੇਰੀ ਮਾਇਆ ਵੀ ਤੇਰੀ ਹੈ ਸੰਸਾਰ ਵੀ ਪ੍ਰਮਾਤਮਾ ਤੇਰਾ ਹੈ ਤੇ ਇਸੇ ਤਰ੍ਹਾਂ ਤੂੰ ਇੱਕੋ ਪੁਰਖ ਵਿਧਾਤਾ ਪਰ ਤੂੰ ਇੱਕ ਹੀ ਫਲ ਦਾਤਾ ਹੈ ਜਿਹੜਾ ਮਰਲੇਪ ਰਹਿਣਾ ਮਾਇਆ ਤੋਂ ਕਦੀ ਉਹ ਮਾਇਆ ਦੀ ਲਪੇਟ ਵਿੱਚ ਨਹੀਂ ਆਉਂਦਾ ਆਪਾਂ ਦੇਖਦੇ ਹਾਂ ਨਾ ਕਿੰਨੀ ਮਾਇਆ ਦਾ ਪਸਾਰਾ ਪਰ ਕਦੀ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਮਾਇਆ ਨੇ ਮੋਹ ਨਹੀਂ ਕੀਤਾ ਕਦੀ ਉਹਨੇ ਆਪਣੇ ਕਬਜ਼ੇ ਵਿੱਚ ਨਹੀਂ ਕੀਤਾ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇੱਕੋ ਪੁਰਖ ਵਿਧਾਤਾ ਤੂੰ ਸਦਾ ਵਾਸਤੇ ਇੱਕੋ ਹੀ ਫਲ ਦਾਤਾ ਹੈ ਮਾਰ ਮਨਸਾ ਮਨ ਸਮਾਣੀ ਕੈ ਸ਼ਬਦ ਪਛਾਤਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ हे ਵਾਹਿਗੁਰੂ ਪਰਮਾਤਮਾ ਤੈਨੂੰ ਪਛਾਣ ਲਿਆ ਉਹਨਾਂ ਦੀਆਂ ਜਿੰਨੀਆਂ ਹਉਮੈ ਦੀਆਂ ਮਨਸਾ ਸੀ ਨਾ ਸਾਰੀਆਂ ਵਿੱਚ ਹੀ ਸਮਾ ਦਿੱਤਾ ਉਹਨਾਂ ਬਾਹਰ ਦੀ ਆਈਆਂ ਮਨ ਦੀਆਂ ਜਿਹੜੀਆਂ ਇੱਛਾ ਸੀ ਉਹ ਵਿੱਚੇ ਸਮਾ ਗਈਆਂ ਕਦੋਂ ਕਿਉਂਕਿ ਗੁਰੂ ਦੇ ਸ਼ਬਦ ਦੁਆਰਾ हे ਵਾਹਿਗੁਰੂ ਪਰਮਾਤਮਾ ਤੈਨੂੰ ਜਾਣ ਲਿਆ ਤੈਨੂੰ ਪਛਾਣ ਲਿਆ ਤੇਰੀ ਕਦਰ ਪੈ ਗਈ ਤੇ ਇਸ ਤਰ੍ਹਾਂ ਤੈਨੂੰ ਪਹਿਚਾਣ ਕਰਕੇ ਉਹ ਤੇਰੇ ਹੀ ਹੋ ਕਰਕੇ ਰਹਿ ਗਏ ਜਿੱਥੇ ਕਿਤੇ ਵੀ ਆ ਮਾਲਕਾ ਉੱਥੇ ਤੂੰ ਹੀ ਦਿਸਦਾ ਹੈ ਸਭ ਬਿੰਦ ਹੈ ਸਭ ਬਿੰਦ ਹੈ ਦੋ ਬਿੰਦ ਬਿੰਦ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਕੋਟ ਕੋਟ ਪ੍ਰਭ ਸੋਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮਾਲਕਾ ਤੇਰੇ ਕਰਨਾ 'ਚ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਕਿ ਤੇਰੇ ਘਰ ਦੇ ਵਿੱਚੋਂ ਕਦੀ ਅਸੀਂ ਖਾਲੀ ਨਹੀਂ ਜਾਵਾਂਗੇ ਕਿਉਂਕਿ ਤੂੰ ਸਾਰਿਆਂ ਤੋਂ ਵੱਡਾ ਦਾਤਾ ਹੈ ਸਾਰਿਆਂ ਤੋਂ ਤੂੰ ਉੱਚਾ ਹੈ ਇਸ ਕਰਕੇ ਤੂੰ ਹੀ ਫਲ ਦਾਤਾ ਤੇ ਤੇਰੇ ਸ਼ਬਦ ਦੀ ਪਛਾਣ ਕਰਕੇ ਤੈਨੂੰ ਜਾਣਿਆ ਹੈ ਇੰਤ ਕੰਮ ਕਰੇ ਪ੍ਰਭ ਤੁਮ ਕੇ ਜਿਨ ਹਰ ਦਾ ਨਾਮ ਪਿਆਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਹੈ ਜਿਨ੍ਹਾਂ ਨੇ ਸ਼ਬਦ ਦੇ ਰਾਹੀਂ ਪ੍ਰਮਾਤਮਾ ਨੂੰ ਪਛਾਣਿਆ ਹੈ ਉਹਨਾਂ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਕਾਰਜ ਨੇ ਕੰਮ ਕਾਜ ਨੇ ਅਚਨ ਚੇਤ ਪ੍ਰਮਾਤਮਾ ਆਪ ਹੀ ਕਰ ਦਿੰਦਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਮਿਲਦਾ ਹੋਇਆ ਧਰ ਜੀਰੇ ਇੱਕ ਟੇਕ ਤੋਂ ਲਾਹੇ ਬਿਜਾਨੀ ਆਸ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਸ ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਜਿਸ ਦਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਉਹਨਾਂ ਦੇ ਕਾਰਜ ਆਪ ਹੀ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਕਰਦਾ ਹੈ ਜਿਨ੍ਹਾਂ ਨੂੰ ਇਸ ਵਾਹਿਗੁਰੂ ਪਰਮਾਤਮਾ ਦਾ ਆਸਰਾ ਹੈ ਗੁਰੂ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰ ਨਿਹਾਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਕਹਿੰਦੇ ਗੁਰ ਪ੍ਰਸਾਦ ਸਦਾ ਮਨ ਵਸਿਆ ਕਦੋਂ ਮਨ ਦੇ ਵਿੱਚ ਪਰਮਾਤਮਾ ਵਸਿਆ ਹੈ ਕਦੋਂ ਵਾਹਿਗੁਰੂ ਦੀ ਕਿਰਪਾ ਹੋਈ ਹੈ ਜਦੋਂ ਗੁਰੂ ਦੀ ਕਿਰਪਾ ਹੋ ਗਈ ਸ਼ਬਦ ਦੇ ਰਾਹੀਂ ਗੁਰੂ ਦੀ ਕਿਰਪਾ ਗੁਰੂ ਪਿਆਰੇ ਗੁਰੂ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਬੱਚੇ ਬੱਚੀ ਦਾ ਅਸੀਂ ਰਿਸ਼ਤਾ ਕਰਦੇ ਹਾਂ ਉਹਦੇ ਵਿੱਚ ਵਿਚੋਲਾ ਪਾਇਆ ਜਾਂਦਾ ਹੈ ਵਿਚੋਲਾ ਫਿਰ ਦੋਵਾਂ ਧਿਰਾਂ ਨੂੰ ਬੱਚੇ ਤੇ ਬੱਚੀ ਦੇ ਰਿਸ਼ਤੇ ਨੂੰ ਕਰ ਦਿੰਦਾ ਹੈ ਨੇਪਰੇ ਚੜਾ ਦਿੰਦਾ ਹੈ ਉਹ ਚੜਿਆ ਕਾਹਦੇ ਕਰਕੇ ਹੁੰਦਾ ਹੈ ਵਿੱਚ ਵਿਚੋਲਾ ਪੈ ਗਿਆ ਇਸੇ ਤਰ੍ਹਾਂ ਜੇ ਅਸੀਂ ਚੱਲ ਕਰਕੇ ਗੁਰੂ ਦੇ ਕੋਲ ਜਾਂ ਪਰਮਾਤਮਾ ਨੂੰ ਮਿਲਣਾ ਹੈ ਤੇ ਸਾਨੂੰ ਗੁਰੂ ਦਾ ਵਿੱਚੋਂ ਸਾਥ ਜ਼ਰੂਰ ਲੈਣਾ ਪਵੇਗਾ ਗੁਰੂ ਤੋਂ ਬਗੈਰ ਗੱਲ ਨਹੀਂ ਬਣੇਗੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਦੇ ਸਾਰੇ ਕਾਰਜ ਸਵਰ ਗਏ ਕਦੋਂ ਜਦੋਂ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਰਹਿਮਤ ਬਖਸ਼ਿਸ਼ ਦੇ ਨਾਲ ਹਿਰਦੇ ਦੇ ਵਿੱਚ ਮਨ ਦੇ ਵਿੱਚ ਪ੍ਰਮਾਤਮਾ ਵਸ ਗਿਆ ਵਾਹਿਗੁਰੂ ਵਸ ਗਿਆ ਉਹਨਾਂ ਦੇ ਸਦਾ ਵਾਸਤੇ ਕਾਰਜ ਜਿਹੜੇ ਨੇ ਸਬਰ ਗਏ ਹਨ ਨਾ ਕੀ ਰੀਸ ਕਰੇ ਸੋ ਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਭਗਤਾਂ ਜਨ ਸੇਵਕਾਂ ਦੀ ਜਿਹੜਾ ਕੋਈ ਰੀਸ ਕਰਦਾ ਨਾ ਰੀਸ ਬਰਾਬਰਤਾ ਹੀ ਕਰਦਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਇੱਕ ਤਰ੍ਹਾਂ ਖਵਾਰ ਹੁੰਦੇ ਨੇ ਖਵਾਰ ਇੱਕ ਵਾਰੀ ਭਗਤ ਕਬੀਰ ਜੀ ਨਾ ਬੈਠੇ ਸੀ ਤੇ ਉਹਨਾਂ ਦੇ ਕੋਲ ਇੱਕ ਜੱਟ ਆ ਗਿਆ ਤੇ ਉਸ ਵਕਤ ਜਦੋਂ ਜੱਟ ਆਇਆ ਤੇ ਭਗਤ ਕਬੀਰ ਜੀ ਦੇ ਬੜੀ ਜਿਆਦੀ ਵਡਿਆਈ ਲੋਕ ਕਾਂਸ਼ੀ ਦੇ ਵਿੱਚ ਕਰਦੇ ਸਨ ਸਾਰੇ ਲੋਕ ਹੀ ਜਸਤ ਵਡਿਆਈਆਂ ਕਰਦੇ ਸਨ ਤੇ ਉਹਨੇ ਸੋਚਿਆ ਕਿ ਕੰਮ ਬੜਾ ਸੌਖਾ ਹੈ ਜੱਟ ਕਹਿਣ ਲੱਗਾ ਕਿ ਮੈਂ ਵੀ ਕਬੀਰ ਬਣ ਜਾਣਾ ਤੇ ਕਬੀਰ ਬਣ ਕੇ ਤੇ ਮੈਂ ਵੀ ਆਪਣੀ ਬੱਲੇ ਬੱਲੇ ਕਰਵਾ ਲੈਣਾ ਮੇਰੀ ਵੀ ਵਡਿਆਈ ਹੋ ਜੇ ਉਹਨੇ ਕੀ ਵੇਖਿਆ ਭਗਤ ਕਬੀਰ ਜੀ ਉਹਨਾਂ ਨੇ ਵੇਖਿਆ ਕਿ ਜੱਟ ਦੇ ਮਨ ਦੇ ਵਿੱਚ ਇਹ ਆਈ ਕਿ ਮੈਂ ਵੀ ਕਬੀਰ ਵਰਗਾ ਬਣ ਜਾ ਤੇ ਚਲੋ ਕੋਈ ਨਹੀਂ ਇਹਨੂੰ ਪਰਖ ਲੈਂਦੇ ਆ ਭਗਤ ਕਬੀਰ ਜੀ ਨੇ ਮਾਈ ਲੋਈ ਨੂੰ ਆਵਾਜ਼ ਮਾਰੀ ਆਖਿਆ ਕਿ ਜਾ ਇਸ ਤਰ੍ਹਾਂ ਕਰ ਇਹ ਬੱਦਲ ਬਹੁਤ ਜ਼ਿਆਦੇ ਨੇ ਮੀਂਹ ਪੈਣ ਵਾਲਾ ਹੈ ਤੇ ਇਸ ਤਰ੍ਹਾਂ ਕਰੋ ਕਿ ਜਾਓ ਮਿੱਟੀ ਲੈ ਕੇ ਆਓ ਤੇ ਮਿੱਟੀ ਲਿਆ ਕਰਕੇ ਤੇ ਉਹਨੂੰ ਲਿੰਬ ਕਰਕੇ ਤੇ ਆਪਾਂ ਪਨਾਲੇ ਨੂੰ ਲਾ ਦਈਏ ਤਾਂ ਜੋ ਆਪਣਾ ਜਿਹੜਾ ਮੀਂਹ ਦਾ ਚੂਆ ਹੈ ਉਹ ਥੱਲੇ ਨਾ ਪਵੇ ਮਾਈ ਲੋਈ ਜੀ ਨੇ ਇਸ ਤਰ੍ਹਾਂ ਕੀਤਾ ਭਗਤ ਕਬੀਰ ਜੀ ਦਾ ਹੁਕਮ ਮੰਨਿਆ ਮਿੱਟੀ ਲਿਆਂਦੀ ਲਿਆ ਕੇ ਰੱਖ ਦਿੱਤੀ ਤੇ ਭਗਤ ਕਬੀਰ ਜੀ ਕਹਿਣ ਲੱਗੇ ਹੁਣ ਇਹਦੇ ਵਿੱਚ ਘਿਓ ਪਾ ਘਿਓ ਪਾ ਕੇ ਤੈਨੂੰ ਗੁੰਨ ਦੇ ਚੰਗੀ ਤਰ੍ਹਾਂ ਗੁੰਨ ਦਿੱਤਾ ਸਾਰਾ ਕੁਝ ਕਰ ਦਿੱਤਾ ਕਹਿਣ ਲੱਗੇ ਹੁਣ ਪਨਾਲਾ ਜਿਹੜਾ ਹੈ ਉਹਨੂੰ ਲਿੰਦਿਆ ਉਹ ਲਿੰਬ ਵੀ ਆਈ ਮਾਈ ਲੋਈ ਲਿੰਬਣ ਤੋਂ ਬਾਅਦ ਇਸੇ ਪ੍ਰਕਾਰ ਉਹ ਹੁਕਮ ਪਾ ਕਰਕੇ ਤੇ ਆਪਣੇ ਘਰ ਬੈਠ ਗਈ ਜਦੋਂ ਗੁਰੂ ਪਿਆਰੇ ਘਰ ਦੇ ਵਿੱਚ ਬੈਠੀ ਹੈ ਉਧਰ ਜਿਹੜਾ ਜੱਟ ਸੀ ਉਹਨੇ ਸੋਚਿਆ ਕਿ ਬੜਾ ਸੌਖਾ ਕੰਮ ਹੈ ਆ ਕਬੀਰ ਬਣਨਾ ਤਾਂ ਬਹੁਤ ਜ਼ਿਆਦਾ ਸੌਖਾ ਕੰਮ ਹੈ ਆਪਾਂ ਵੀ ਬਣ ਜਾਂਦੇ ਆ ਉਹ ਘਰੇ ਗਿਆ ਘਰ ਦੇ ਵਿੱਚ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਵੀ ਕਰਮਾ ਵਾਲੀ ਇਸ ਤਰ੍ਹਾਂ ਕਰ ਮਿੱਟੀ ਲੈ ਕੇ ਆ ਉਹ ਪੈਂਦੀ ਕਹਿਣ ਲੱਗੀ ਕਿ ਮਿੱਟੀ ਤੋਂ ਆਪ ਕਰਨੀ ਅੱਗੇ ਵੀ ਰੋਜ਼ ਕੰਮ ਕਰਕੇ ਆਉਂਦੇ ਅੱਗੇ ਤਾਂ ਕਦੇ ਮਿੱਟੀ ਨਹੀਂ ਮੰਗੀ ਅੱਜ ਮਿੱਟੀ ਕਿਉਂ ਮੰਗਦੇ ਕਰਨ ਲਈ ਕੀਤੇ ਘਰ ਵਾਲੀ ਥੋੜੀ ਜਿਹੀ ਮਿੱਟੀ ਲੈ ਆਈ ਉਹਦੇ ਤੋਂ ਬਾਅਦ ਭਗਤ ਕਬੀਰ ਜੀ ਦੇ ਵਾਂਗ ਉਹ ਕਹਿਣ ਲੱਗਾ ਕਿ ਇਹਨੂੰ ਘਿਓ ਪਾ ਕੇ ਤੇ ਗੁੰਨ ਦੇ ਉਹ ਰੌਲਾ ਪਾਉਣ ਲੱਗ ਪਈ ਜੱਟ ਦੀ ਘਰ ਵਾਲੀ ਕਹਿਣ ਲੱਗੀ ਤੈਨੂੰ ਪਤਾ ਨਹੀਂ ਕੀ ਹੋ ਗਿਆ ਹੈ ਤੂੰ ਆ ਸਾਰਾ ਕੁਝ ਕੀ ਕਰ ਬੈਠਾ ਉਸ ਵਕਤ ਉਹ ਜੱਟ ਦੇ ਕਹਿਣ ਤੇ ਉਹਨੇ ਤੇ ਉਹਨੂੰ ਗੁੰਮ ਨਹੀਂ ਦਿੱਤਾ ਤੇ ਕਹਿਣ ਲੱਗੇ ਜਾਂ ਉੱਤੇ ਲਾਇਆ ਕੋਠੇ ਤੇ ਕਹਿੰਦੀ ਆਂਦੀ ਹੁਣ ਤਾਂ ਭੁੱਖ ਚੜੀ ਆ ਤੇ ਹੁਣ ਇੱਥੇ ਕੀ ਕਰਨਾ ਹੈ ਉਹਨੇ ਰੌਲਾ ਪਾ ਦਿੱਤਾ ਆਪਣੇ ਬੱਚਿਆਂ ਨੂੰ ਸੱਜਿਆ ਕਿ ਇਹਨੂੰ ਸੰਗਲ ਮਾਰ ਦਿਓ ਉਹਦਾ ਦਿਮਾਗ ਤੇ ਲੱਗਿਆ ਰੋਇਆ ਪਿੱਟਿਆ ਬੜਾ ਜ਼ੋਰ ਲਾਇਆ ਪਰ ਉਹਨਾਂ ਸੰਗਲਾਂ ਦੇ ਨਾਲ ਬੰਨਤਾ ਫਿਰ ਥੋੜੇ ਚਿਰ ਬਾਅਦ ਭਗਤ ਕਬੀਰ ਜੀ ਆਏ ਉਹਨਾਂ ਨੇ ਸਾਰੀ ਵਾਰਤਾ ਦੱਸੀ ਤੇ ਕਹਿਣ ਲੱਗੇ ਇਹਦਾ ਕਸੂਰ ਕੋਈ ਨਹੀਂ ਇਹਨੂੰ ਛੱਡ ਦਿਓ ਇਹਦਾ ਕੋਈ ਕਸੂਰ ਨਹੀਂ ਹੈ ਇਹ ਤਾਂ ਐਵੇਂ ਸਜ਼ਾ ਭੁਗਤ ਰਿਹਾ ਇਹਦੇ ਅੰਦਰ ਕੋਈ ਆਹ ਚਾਹਨਾ ਸੀ ਕਹਿਣ ਤੋਂ ਭਾਵ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਨਾਂ ਦੀ ਰੀਸ ਕਰੇ ਸੋ ਬਗੁੱਚੇ ਜਿਹੜਾ ਉਹਨਾਂ ਭਗਤਾਂ ਦੀ ਰੱਬ ਦੇ ਪਿਆਰਿਆਂ ਦੀ ਰੀਸ ਕਰਦਾ ਏ ਇਸੇ ਤਰ੍ਹਾਂ ਉਹ ਖਰਾਬ ਹੁੰਦੇ ਨੇ ਜਿਨ ਹਰ ਪ੍ਰਭ ਹੈ ਰਖਵਾਰਾ ਜਿਨ੍ਹਾਂ ਨਾਲ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਦਾ ਰਖਵਾਲਾ ਹੈ ਜਿਨ੍ਹਾਂ ਦੀ ਰੱਖਿਆ ਪਰਮਾਤਮਾ ਕਰਦਾ ਏ ਜਿਹੜਾ ਉਹਨਾਂ ਦੀ ਰੀਸ ਕਰਦਾ ਏ ਉਹ ਖਰਾਬ ਖੱਜਲ ਖਵਾਰ ਹੁੰਦਾ ਧੱਕੇ ਖਾਂਦਾ ਹੈ ਜਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ ਮੁਖ ਭਾਉ ਕੋ ਦਿਲ ਲਾਈ ਪੰਜੇ ਗੁਰੂ ਦੀ ਸੇਵਾ ਕਰਨ ਤੋਂ ਬਗੈਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿਸੇ ਨੇ ਕੁਝ ਨਹੀਂ ਪ੍ਰਾਪਤ ਕੀਤਾ ਸੱਚੇ ਗੁਰੂ ਦੀ ਸੇਵਾ ਕਰਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਚਰਣਾ ਚਾਏ ਭਾਈ ਪਾਵਨ ਸ੍ਰੀ ਲਹਿਣਾ ਜੀ ਤੇ ਗੁਰੂ ਅੰਗਦ ਦੇਵ ਜੀ ਬਣ ਗਏ ਤੇ ਇਹਨਾਂ ਦੀ ਸ਼ਰਮ ਦੇ ਵਿੱਚ ਆਏ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਇਹ ਪਾਵਨ ਸ਼ਬਦ ਹੈ ਸੇਵਾ ਕੀਤੀ 12 ਸਾਲ ਤੱਕ ਗਾਦਰ ਢੋਈ ਤੇ ਅਖੀਰੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੁਰਤਾ ਗੱਦੀ ਮਿਲ ਗਈ ਬਗੈਰ ਗੁਰੂ ਦੀ ਸੇਵਾ ਤੋਂ ਬਿਨ ਸਤਿਗੁਰ ਸੇਵਾ ਤੇ ਨਹੀਂ ਨਾ ਪਾਇਆ ਕੁਝ ਨਹੀਂ ਜੋ ਮਿਲਦਾ ਗੁਰੂ ਦੀ ਸੇਵਾ ਤੋਂ ਬਗੈਰ ਕੁਝ ਨਹੀਂ ਮਿਲਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਾ ਮਨਮੁਖ ਭੌਕ ਇੱਕ ਬਲਲਾਈ ਜਿਹੜਾ ਮਨਮੁਖ ਹੈ ਉਹ ਭੌਂਕਦਾ ਫਿਰਦਾ ਜਿਵੇਂ ਲੋਭੀ ਕੁੱਤਾ ਭੌਂਕਦਾ ਫਿਰਦਾ ਹੈ ਆਵਹੀ ਜਾਵੇ ਫੌਰ ਨਾ ਪਾਵੇ ਸਿਮਰਤ ਸਮਾਈ ਉਹ ਆਉਂਦੇ ਤੇ ਜਾਂਦੇ ਨੇ ਮਨਮੁਖ ਕਦੀ ਜਨਮ ਲੈ ਕੇ ਆ ਗਏ ਕਦੀ ਮੌਤ ਦੇ ਸਾਹ ਵਿੱਚ ਚਲੇ ਗਏ ਆਵੇ ਜਾਵੇ ਠੌਰ ਨਾ ਪਾਵੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਦੁੱਖ ਮੈਂ ਦੁੱਖ ਸਮਾਈ ਤੇ ਦੁੱਖ ਦੇ ਵਿੱਚ ਹੀ ਉਹ ਸਦਾ ਵਾਸਤੇ ਸਮਾਏ ਰਹਿੰਦੇ ਨੇ ਉਹਨਾਂ ਨੂੰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਹਨ ਗੁਰੂ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਗੁਰਮਤ ਬੰਦੇ ਨਾ ਗੁਰਮਤ ਪਹਿਲੀ ਜਿਹੜੇ ਪਹਿਲੀ ਪੌੜੀ ਜਿਹੜੀ ਉਹ ਮਨਮਤ ਦੀ ਗੱਲ ਕੀਤੀ ਹੈ ਹੁਣ ਅਗਲੀ ਵਿੱਚ ਗੁਰਮਖ ਦੇ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ ਕਹਿੰਦੇ ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ ਜਿਹੜਾ ਗੁਰਮਖ ਹੈ ਇਸ ਤਰ੍ਹਾਂ ਗੁਰਮੁਖ ਬਣ ਕਰਕੇ ਅੰਮ੍ਰਿਤ ਪੀਂਦੇ ਨੇ ਸਹਿਜ ਦੇ ਸਾਥ ਸਮਾਈ ਜਦੋਂ ਗੁਰਮੁਖ ਬਣ ਕਰਕੇ ਪ੍ਰਮਾਤਮਾ ਦਾ ਸਿਮਰਨ ਭਜਨ ਕਰਕੇ ਕਮਾਈ ਕਰ ਲੈਂਦੇ ਨੇ ਨਾਮ ਰੂਪੀ ਅੰਮ੍ਰਿਤ ਪੀ ਲੈਂਦੇ ਨੇ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਸਹਿਜ ਹੀ ਉਸ ਸੱਚ ਦੇ ਵਿੱਚ ਸਮਾ ਜਾਂਦੇ ਹਨ ਸਤਿਗੁਰੂ ਸੇ ਜਨਮ ਨ ਸੁਧੈ ਜੇ ਅਨੇਕ ਕਰਮ ਕਰੈ ਅਦਕਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਲਿਆ ਲੋਕਾਂ ਇਹ ਗੱਲ ਯਾਦ ਰੱਖੀ ਸੱਚੇ ਗੁਰੂ ਦੀ ਸੇਵਾ ਤੋਂ ਬਗੈਰ ਜਨਮ ਦੇ ਵਿੱਚੋਂ ਛੁਟਕਾਰਾ ਨਹੀਂ ਹੋਣਾ ਜਿੰਨਾ ਚਿਰ ਤੱਕ ਸੱਚੇ ਗੁਰੂ ਦੀ ਸੇਵਾ ਨਹੀਂ ਨਾ ਕਰੇਗਾ ਉਹਨਾਂ ਚਿਰ ਤੱਕ ਜੰਮਣ ਮਰਨ ਦਾ ਗੇੜਾ ਜਿਹੜਾ ਉਹ ਲੱਗਿਆ ਹੀ ਰਹੇਗਾ ਕਦੀ ਜੰਮ ਕੇ ਆ ਜਾਏਗਾ ਕਦੀ ਕਿਸੇ ਦੂਣ ਦੇ ਤੇ ਚਲੇ ਜਾਵੇਗਾ ਕਦੀ ਆ ਜਾਏਗਾ ਉਹਨਾਂ ਚਿਰ ਤੱਕ ਗੁਰੂ ਦੀ ਸੇਵਾ ਤੋਂ ਬਗੈਰ ਬਿਨ ਸਤਿਗੁਰੂ ਸੇਵਾ ਜੰਮ ਨਾ ਛੁੱਟਦਾ ਜਨਮ ਜਿਹੜਾ ਉਹ ਨਹੀਂ ਛੁੱਟੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਅਨੇਕ ਕਰੇ ਅਦਕਾਈ ਜੇ ਅਨੇਕ ਤਰ੍ਹਾਂ ਦੇ ਪਰਮਾਤਮਾ ਤੋਂ ਵੱਧ ਕਰਮ ਕਰਨ ਦਾ ਯਤਨ ਕਰੇਗਾ ਤੇ ਮਨਮੁੱਖਾਂ ਵਾਲੇ ਰਸਤੇ ਦੇ ਵਿੱਚ ਪੈ ਜਾਵੇਗਾ ਆ ਕਈ ਵਾਰੀ ਜਨਮ ਟੇਵੇ ਅਸੀਂ ਕਢਵਾ ਲੈਂਦੇ ਆ ਨਾ ਤੇ ਜਨਮ ਟੇਵੇ ਲਵਾਉਣ ਚਲ ਜਾਂਦੇ ਆ ਕਿ ਸਾਡੀ ਜ਼ਿੰਦਗੀ ਦਾ ਹਾਲ ਕੀ ਹੈ ਗੁਰੂ ਪਿਆਰੇ ਜੋ ਮਰਜ਼ੀ ਕੋਈ ਕਰੀ ਜਾਵੇ ਪਰ ਜੋ ਵਾਹਿਗੁਰੂ ਪਰਮਾਤਮਾ ਨੂੰ ਮਨਜ਼ੂਰ ਹੈ ਹੋਣਾ ਉਹ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਅਨੇਕ ਕਰੇ ਅਦਕਾਈ ਇਸੇ ਪ੍ਰਕਾਰ ਜਿਹੜਾ ਵੱਧ ਕਰਕੇ ਆਪਣੀ ਸੋਚ ਤੋਂ ਯਤਨ ਕਰਦਾ ਹੈ ਉਹਦੇ ਪੱਲੇ ਕੁਝ ਨਹੀਂ ਪੈਂਦਾ ਇਹ ਪੜੇ ਹੋਏ ਕਾ ਵਾਦੀ ਵਖਾਣ ਹੀ ਦਿਨ ਹਰ ਪੱਤ ਗਵਾ ਪਿਆਰੀ ਸਾਹ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਝਗੜੇ ਹੀ ਕਰਦਾ ਫਿਰਦਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਪੰਡਤ ਆਇਆ ਸੀ ਉਹਦਾ ਨਾਮ ਸੀ ਬੇਨੀ ਪੰਡਤ ਉਹ ਵੀ ਬੜੇ ਸਾਵਾਂ ਤੇ ਲੋਕਾਂ ਦੇ ਨਾਲ ਕਰਦਾ ਫਿਰਦਾ ਸੀ ਬੜੇ ਝਗੜੇ ਕਰਦਾ ਜਿੱਥੇ ਜਾਂਦਾ ਸੀ ਚਰਚਾ ਕਰਦਾ ਜਦੋਂ ਹਾਰ ਜਾਂਦਾ ਚਰਚਾ ਦੇ ਵਿੱਚ ਉਹਦੇ ਗ੍ਰੰਥ ਵੀ ਚੁੱਕ ਲੈਂਦਾ ਊਠਾਂ ਦੇ ਉੱਤੇ ਲੱਗ ਲੱਗ ਕੇ ਤੇ ਗ੍ਰੰਥ ਪਰੇ ਕਰਦਾ ਸੀ ਜਦੋਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਉਹਦੇ ਤੇ ਕਿਰਪਾ ਹੋ ਗਈ ਉਹਨੇ ਆਖਿਆ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਬੇਨੀ ਪੰਡਤ ਜੀ ਇਹ ਸਾਰੇ ਬਾਦ ਜਿਹੜੇ ਨੇ ਪੜ ਪੜ ਕੇ ਕਰਕੇ ਕੁਝ ਨਹੀਂ ਮਿਲਣਾ ਇੱਕ ਪ੍ਰਮਾਤਮਾ ਦਾ ਸਿਮਰਨ ਕਰ ਭਗਤੀ ਕਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਮਾਣ ਦਿੱਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਵੇਦ ਪੜੈ ਤੇ ਬਾਦ ਖਾਣੇ ਬਿਨ ਹਰ ਪੱਤ ਗਵਾਈ ਉਹਦੇ ਤੇ ਕਿਰਪਾ ਹੋ ਗਈ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵੇਦਾਂ ਨੂੰ ਪੜਦਾ ਗ੍ਰੰਥਾਂ ਨੂੰ ਪੜਦਾ ਹੈ ਕੇਵਲ ਝਗੜੇ ਕਰਦਾ ਹੈ ਤੇ ਬੇਪਤ ਹੋ ਕਰਕੇ ਜਾਂਦਾ ਹੈ ਆ ਸਤਿਗੁਰ ਸਾਚੀ ਜਿਸ ਬਾਣੀ ਭਜ ਛੋਟੇ ਗੁਰ ਸਰਣਾਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਸੱਚਾ ਹੈ ਤੇ ਇਹਦੀ ਬਾਣੀ ਵੀ ਸੱਚੀ ਹੈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੋਟੇ ਗੁਰ ਸਰਣਾਈ ਤੇ ਵਾਹਿਗੁਰੂ ਪਰਮਾਤਮਾ ਤੇਰੀ ਸ਼ਰਨ ਦੇ ਵਿੱਚ ਭਜ ਕਰਕੇ ਆਏ ਹਾਂ ਕਿਰਪਾ ਕਰ ਤੇ ਸਤਿਗੁਰੂ ਕਹਿੰਦੇ ਭਲਿਆ ਲੋਕਾ हे ਮਨੁੱਖ ਭੱਜ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ ਉਡੀਕ ਨਾ ਕਿਸੇ ਨੂੰ ਕਿਉਂਕਿ ਗੁਰੂ ਵੀ ਸੱਚਾ ਹੈ ਤੇ ਉਹਦੀ ਬਾਣੀ ਵੀ ਸੱਚੀ ਹੈ ਉਹਦੇ ਸੱਚੇ ਦੇ ਨਾਲ ਹੀ ਪਾਰ ਉਤਾਰਾ ਹੋਵੇਗਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚਾ ਸਚਿਆਰਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਪਰਮਾਤਮਾ ਦਾ ਸੱਚਾ ਨਾਮ ਵਸਿਆ ਹੈ ਉਹ ਇਸੇ ਪ੍ਰਕਾਰ ਹਰ ਦਰਗਾਹ ਦੇ ਹਰ ਟਿਕਾਣੇ ਲੋਕ ਪਰਲੋਕ ਦੇ ਵਿੱਚ ਸੱਚੇ ਨੇ ਜਿਹੜੇ ਸਚਿਆਰ ਸਿੱਖ ਨੇ ਤੇ ਉਹਨਾਂ ਉਹ ਲੋਕ ਦੇ ਲੋਕਾਂ ਦੇ ਵਿੱਚ ਵੀ ਸੱਚੇ ਰਹਿੰਦੇ ਨੇ ਅੱਗੇ ਪ੍ਰਲੋਕ ਵਿੱਚ ਵੀ ਸੱਚੇ ਰਹਿੰਦੇ ਹਨ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਉਹਨਾਂ ਦੀ ਫਿਰ ਸੋਭਾ ਵਡਿਆਈ ਜਿਹੜੀ ਹੈ ਜੁਗਾਂ ਜੁਗੰਤਰਾਂ ਤੱਕ ਹੁੰਦੀ ਹੈ ਲੰਮੇ ਸਮੇਂ ਤੱਕ ਹੁੰਦੀ ਹੈ ਉਹਨਾਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ ਹੁਣ ਆਪਾਂ ਵੇਖਦੇ ਹਾਂ ਨਾ ਭਗਤ ਕਬੀਰ ਜੀ ਦੀ ਵਡਿਆਈ ਨੂੰ ਕੋਈ ਮੇਟ ਸਕਦਾ ਭਗਤ ਪ੍ਰਹਿਲਾਦ ਜੀ ਦਾ ਹਰ ਜਸ ਕੌਣ ਨਹੀਂ ਕਰਦਾ ਸਾਰੇ ਇਤਿਹਾਸ ਦੇ ਵਿੱਚ ਹੈ ਕੋਈ ਉਹਨਾਂ ਦੀ ਵਡਿਆਈ ਮੇਟ ਨਹੀਂ ਸਕਦਾ ਹਰਨਾਥ ਨੂੰ ਯਾਦ ਕੋਈ ਨਹੀਂ ਕਰਦਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ ਤੇ ਆਪਾਂ ਬੈਠਿਆ ਇਹਨਾਂ ਦੀ ਕੁਰਬਾਨੀ ਸ਼ਹਾਦਤ ਨੂੰ ਕੋਈ ਨਹੀਂ ਭੁੱਲ ਸਕਦਾ ਪਰ ਗੁਰੂ ਪਿਆਰਿਓ ਯਾਦ ਰੱਖਣਾ ਚੰਦੋ ਨੂੰ ਜ਼ਿੰਦਗੀ ਤੱਕ ਲਾਣ ਤਾਂ ਹੀ ਪੈਂਦੀਆਂ ਰਹਿੰਦੀਆਂ ਨੇ ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਸਾਹਿਬ ਭਜ ਛੁੱਟੇ ਗੁਰ ਸਰਣਾਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਜੁਗਾਂ ਜੁਗੰਤਰਾਂ ਤੱਕ ਉਹਨਾਂ ਦੀ ਸੋਭਾ ਹੁੰਦੀ ਹੈ ਕੋਈ ਨਾ ਮੇਟਣ ਹਾਰਾ ਐਸੀ ਵਡਿਆਈ ਉਹਨਾਂ ਦਾ ਜਸ ਕੋਈ ਵੀ ਮੇਟਦਾ ਨਹੀਂ ਮੇਟਣ ਵਾਲਾ ਨਹੀਂ ਹੈ ਨਾਨਕ ਤਿਰ ਕੈ ਸਦ ਬਲ ਮਾਰੈ ਜਿਨ ਹਰ ਰਾਖਿਆ ਉਰ ਧਾਰਾ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਨਾਨਕ ਤਿਰ ਕੈ ਸਦ ਬਲੇ ਹਾਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅਸੀਂ ਸਦਾ ਵਾਸਤੇ ਉਹਨਾਂ ਤੋਂ ਕੁਰਬਾਨ ਹਾਂ ਬਲਿਹਾਰ ਹਾਂ ਕਿੰਨਾ ਤੋਂ ਜਿਨ ਹਰ ਰਾਖਿਆ ਉਹ ਧਾਰਾ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੈ ਜਿਹੜੇ ਭਗਤ ਨੇ ਪਰਮਾਤਮਾ ਦੇ ਗਿਆਨੀ ਨੇ ਪਰਮਾਤਮਾ ਦੇ ਸੇਵਕ ਨੇ ਜਿਹੜੇ ਗੁਰੂ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਗੁਰਮਖ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਆ ਕਿਉਂਕਿ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਭਜਨ ਦੀ ਕਮਾਈ ਕੀਤੀ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਅੱਜ ਆਪਾਂ ਨੂੰ ਹੁਕਮਨਾਮਾ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦੀ ਰਹਿਮਤ ਕਰਨ ਕਥਾ ਵਿਚਾਰਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣ ਹੋਣਗੀਆਂ ਉੱਚਾ ਨੀਵਾਂ ਬਚਨ ਕਹਿ ਦੇਵਾਂਗੇ ਅਣਜਾਣ ਹਾਂ ਥੋੜੀ ਮਤ ਹੈ ਸਤਿਗੁਰੂ ਅਤੇ ਆਪ ਰੱਬ ਵਰਗੀ ਸੰਗਤ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਹੋਈਆਂ ਭੁੱਲਾਂ ਦੇ ਮੁਆਫੀ ਕੋਟ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਆਪ ਸਾਰੀ ਰੱਬ ਵਰਗੀ ਸੰਗਤ ਦਾ ਅਤੇ ਸਾਡੇ ਅਤੀ ਜੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਬੋਕੋ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਹਨਾਂ ਦਾ ਜਿਨ੍ਹਾਂ ਨੇ ਹੁਕਮ ਲਾ ਕਰਕੇ ਇਹ ਸੇਵਾ ਕਰਨ ਵਾਸਤੇ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਹੁਕਮ ਲਾਇਆ ਸੀ ਕੋਟ ਕੋਟ ਸ਼ੁਕਰ ਆਓ ਸ਼ਬਦ ਦੀਆਂ ਖੇਰਲੀਆਂ ਪੰਕਤੀਆਂ ਪੜ੍ਹ ਸੁਣ ਕਰਕੇ ਆਪਾਂ ਸਮਾਪਤੀ ਕਰੀਏ ਹੁਣ ਭੁੱਲਾਂ ਦੀ ਮੁਆਫੀ ਜੀ ਜਿਨ ਹਾਰੇ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆ